ਦੇਖ ਫਰੀਦਾ ਜੇ ਥੀਆ ਸ਼ੱਕਰ ਹੋਈ ਵਿਸ ਸਾਈਂ ਬਾਝੋਂ ਆਪਣੇ ਵੇਦਨ ਕਹੀਏ ਕਿਸ ਦੇਖ ਫਰੀਦਾ ਜੇ ਥੀਆ ਫਰੀਦ ਕਹਿੰਦਾ ਵੀ ਜੋ ਭਾਣਾ ਵਰਤ ਗਿਆ ਜੋ ਹੋ ਗਿਆ ਦੇਖ ਸ਼ੱਕਰ ਹੋਈ ਵਿਸ ਐਕਚੁਅਲੀ ਜੋ ਸੱਚ ਸੀ ਸੱਚ ਸੀ ਹੁੰਦਾ ਤਾਂ ਮਿੱਠਾ ਸ਼ੱਕਰ ਸੀ ਸ਼ੱਕਰ ਹੋਏ ਸ਼ੱਕਰ ਕਦ ਸੀ ਵਿਸ ਕਦ ਜਿਹੜੀ ਕਿ ਗਰਭ ਵਿੱਚ ਸੱਚ ਮਿੱਠਾ ਲੱਗਦਾ ਸੀ ਉਲਟੀ ਚੰਗਾ ਲੱਗਦਾ ਅੰਤਰਾਤਮਾ ਦੀ ਆਵਾਜ਼ ਜਿਹੜੀ ਗਰਭ ਵਿੱਚ ਸ਼ੱਕਰ ਵਰਗੀ ਲੱਗਦੀ ਸੀ ਹੁਣ ਜ਼ਹਿਰ ਵਰਗੀ ਲੱਗਦੀ ਆ ਉਹ ਉਲਟੀ ਚੰਗੀ ਲੱਗਦੀ ਇਹ ਹੋ ਗਿਆ ਜਨਮ ਤੋਂ ਬਾਅਦ ਜਨਮ ਲੈ ਕੇ ਕੀ ਹੋਇਆ ਕਿ ਜੋ ਅੰਤਰਾਤਮਾ ਦੀ ਆਵਾਜ਼ ਜਿਹਦੇ ਨਾਲ ਜੁੜਿਆ ਹੋਇਆ ਸੀ ਜਿਹਦੇ ਨਾਲ ਐਸੀ ਭਿਆਨਕ ਜਗ੍ਹਾ ਦੇ ਵਿੱਚ ਤੰਗ ਜਗ੍ਹਾ ਦੇ ਵਿੱਚ ਬੜਾ ਆਨੰਦ ਵਿੱਚ ਪਿਆ ਸੀ ਆਨੰਦ ਮਹਿਸੂਸ ਕਰਦਾ ਸੀ ਖੁੱਲੇ ਡੁੱਲੇ ਜਗ੍ਹਾ ਜਾ ਕੇ ਬੈਠ ਹੋ ਗਿਆ ਉੱਥੇ ਅੱਖਾਂ ਨਹੀਂ ਖੁੱਲੀਆਂ ਕੰਨ ਨਹੀਂ ਖੁੱਲੇ ਨੱਕ ਨਹੀਂ ਖੁੱਲਾ ਮੂੰਹ ਨਹੀਂ ਖੁੱਲਾ ਹੱਥ ਪੈਰ ਨਹੀਂ ਹਿਲਦੇ ਸੋਚ ਨਹੀਂ ਸਕਦਾ ਦਿਮਾਗ ਹੈ ਹੀ ਨਹੀਂ ਪਰ ਉੱਥੇ ਜਿਹੜੇ ਅੰਤਰਾਤਮ ਦੇ ਵਾਸੀ ਉਹ ਸਭ ਕੁਝ ਹੈ ਉਹਦੇ ਵਿੱਚੋਂ ਮਿਲਦਾ ਸੀ ਬਾਹਰਲੇ ਗਿਆਨ ਅੰਦਰ ਦੀ ਕਿਸੇ ਦੀ ਲੋੜ ਨਹੀਂ ਸੀ ਤੇਰ ਕੁੜੀ ਛੁੱਟਦੀ ਆ ਬਾਹਰਲੇ ਗਿਆਨ ਅੰਦਰਿਆ ਨਾਲ ਡਿਸਕਨੈਕਟ ਹੋ ਜਾਂਦਾ ਹੈ ਜਦੋਂ ਪ੍ਰੀਤ ਕਬੀਰ ਕਹਿੰਦਾ ਜੋ ਹਮ ਜੰਤ ਤੇ ਟੁੱਟ ਗਈ ਸਭ ਤਾਰ ਤਿਰਕੁਟੀ ਛੁੱਟ ਗਈ ਤੇ ਅੱਖਾਂ ਕਰਨਾ ਨੂੰ ਡਿਕਨੈਕਟ ਹੋ ਗਿਆ ਪਰ ਅੰਤਰਾਤਮਾ ਦੇ ਵਾਲੇ ਨਾਲ ਜੁੜਿਆ ਹੋਣ ਕਰਕੇ ਉਹ ਸਾਰੀ ਘਾਟ ਮਹਿਸੂਸ ਨਹੀਂ ਹੁੰਦੀ ਉਹਦੇ ਤੇ ਦੋ ਵੀ ਜ਼ਿਆਦਾ ਕੁਝ ਬਹੁਤ ਹੈ ਉਹਦੇ ਸਾਰੇ ਹੀ ਰੰਗ ਸਾਰੇ ਹੀ ਰਸ ਸਾਰੇ ਰੂਪ ਉਹਦੇ ਵਿੱਚ ਨੇ ਬੀਜ ਮੰਤਰ ਦੇ ਉਹਨੂੰ ਬੀਜ ਮੰਤਰ ਕਹਿੰਦੇ ਨੇ ਸਾਰੇ ਗਿਆਨ ਉਹਦੇ ਵਿੱਚ ਤੇ ਗਿਆਨ ਅੰਦਰ ਤਾਂ ਅੱਖਾਂ ਗਿਆਨ ਅੰਦਰ ਹੀ ਨੇ ਛੋਟਾ ਸੀਮਤ ਜਿਹਾ ਗਿਆਨ ਅੰਦਰ ਸੀਮਤ ਜਿਹਾ ਰਸ ਦਿੰਦੇ ਨੇ ਸੀਮਤ ਜਿਹਾ ਰਸ ਦਿੰਦੇ ਨੇ ਉਹ ਜਿਹੜੀ ਦ੍ਰਿਸ਼ਟੀ ਜਦ ਬਣੀ ਸਾਰਾ ਹੀ ਘਰ ਚ ਆ ਗਿਆ ਜਦ ਘਰ ਚ ਦੇਖਿਆ ਤਾਂ ਸਭ ਕੁਝ ਘਰ ਸਾਰੇ ਕੁਝ ਘਰ ਦੇ ਵਿੱਚ ਹੀ ਹੈ ਉਹ ਘਰ ਚ ਦੇਖਣ ਵਾਲੀ ਦ੍ਰਿਸ਼ਟੀ ਹੈ ਅੰਤਰਾਤਮਾ ਦੀ ਆਵਾਜ਼ ਆਤਮਾ ਦੇ ਵਿੱਚ ਦੇਖਣ ਵਾਲੀ ਆਵਾਜ਼ ਹੈ ਆਤਮਾ ਦੇ ਅੰਦਰ ਆਤਮਾ ਦੇ ਅੰਦਰ ਕੀ ਆਪ ਹੈ ਆਪ ਹੈ ਅੰਦਰ ਤਾਂ ਮਨ ਦੇ ਤਾਂ ਅੰਦਰ ਆਪ ਹੀ ਹੈ ਸਰਜਣ ਹਾਰਾ ਜਿਹੜਾ ਸਰਜਣ ਹਾਰੇ ਦੀ ਆਵਾਜ਼ ਵਿੱਚ ਸਭ ਕੁਝ ਹੈ ਸਰਜਣ ਹਾਰੇ ਦੀ ਆਵਾਜ਼ ਦੇ ਵਿੱਚ ਸਾਰੀ ਰਸ ਸਰਜਣ ਹਾਰੇ ਦੀ ਆਵਾਜ਼ ਦੇ ਰਸੀ ਸਾਰੇ ਰਸ ਸਪਲਾਈ ਹੁੰਦੇ ਨੇ ਸਭ ਨੂੰ ਰਸ ਉੱਥੋਂ ਹੀ ਆ ਰਿਹਾ ਸਾਰੇ ਗਿਆਨ ਦੇ ਰਸ ਸਪਲਾਈ ਉੱਥੋਂ ਹੀ ਹੋ ਰਹੇ ਨੇ ਸਭ ਨੂੰ ਨਾਮ ਦੇ ਰਸ ਵਿੱਚ ਸਾਰੇ ਰਸ ਹੁੰਦੇ ਨੇ ਨਾਮ ਹੈ ਬੀਜ ਮੰਤਰ ਹੈ ਨਾਮ ਨੂੰ ਬੀਜ ਮੰਤਰ ਕਹਿੰਦੇ ਨੇ ਮੰਤਰ ਦਾ ਬੀਜ ਗੁਰਬਾਣੀ ਮੰਤਰ ਹੈ ਇਹਦਾ ਵੀ ਬੀਜ ਹੋਈ ਹੈ ਹਰ ਇੱਕ ਮੰਤਰ ਦਾ ਬੀਜ ਹੈ ਉਹ ਕੋਈ ਜਾਨਵਰ ਵੀ ਬੋਲਦਾ ਉਹਦਾ ਜੋ ਬੋਲਦਾ ਉਹ ਮੰਤਰ ਹੈ ਉਹਦਾ ਬੀਜ ਕੀ ਹੈ ਉਹਦਾ ਬੀਜ ਰੋਗ ਸਭ ਬਲਾਏ ਬੋਲਦੇ ਨੇ ਦੁਨੀ ਵਜਾਈ ਵੱਜਦੀ ਸਭ ਦੁਨੀਆ ਵਜਾਈ ਵੱਜਦੀ ਹੈ ਤੂੰ ਵੀ ਵਜੇ ਨਾਲ ਉਹੀ ਵਜਾ ਰਿਹਾ ਸਾਰਿਆਂ ਨੂੰ ਉਹ ਬੀਜ ਮੰਤਰ ਵਜਾ ਰਿਹਾ ਸਾਰਿਆਂ ਨੂੰ ਹਾਂਜੀ ਦੇਖ ਫਰੀਦਾ ਜੇ ਥੀਆ ਸ਼ੱਕਰ ਹੋਈ ਵਿਸੋ ਉਹ ਛੱਡ ਕੇ ਬੀਜ ਮੰਤਰ ਨੂੰ ਆ ਜਿਹੜੀ ਬਾਹਰ ਸੀਮਤ ਜੇ ਗਿਆਨ ਦਰਿਆਣ ਜੋ ਅਸੀਂ ਦੇਖਣ ਲੱਗੇ ਸੀਮਤ ਜੇ ਗਿਆਨ ਦਰਿਆਣਾ ਸੰਸਾਰ ਨਾਲ ਜੁੜ ਕੇ ਮਾਇਆ ਨਾਲ ਮਾਇਆ ਵਿਖਿਆ ਵਿਖਿਆ ਦੇ ਰਸਾਂ ਨਾਲ ਜੁੜ ਕੇ ਸ਼ੱਕਰ ਬਿਸ ਬਣ ਗਈ ਹੁਣ ਟੇਸਟ ਬਦਲ ਗਿਆ ਮੂੰਹ ਦਾ ਉਹਦਾ ਟੇਸਟ ਬਦਲ ਗਿਆ ਨਹੀਂ ਚੰਗਾ ਲੱਗਦਾ ਅੰਮ੍ਰਿਤ ਕੌੜਾ ਵਿਖਿਆ ਮਿੱਠੀ ਸਾਖਤ ਵੀ ਸਾਖਤ ਵੀ ਵਿਦਨਾ ਸਾਖਤ ਕੀ ਨਾ ਨੂੰ ਡੀਟੀ ਸਾਖਤਾਂ ਦੀ ਸੰਗਤ ਕਰਕੇ ਆ ਕੁਛ ਖਟਿਆ ਸੰਸਾਰ ਚੋਂ ਸੰਸਾਰ ਦੀ ਸੰਗਤ ਚੋਂ ਆ ਖਟ ਲਿਆ ਸੀ ਆ ਕੇ ਸ਼ੱਕਰ ਹੋਈ ਨਿਰਸਰ ਸਾਈਂ ਬਾਝੋਂ ਆਪਣੇ ਵੇਦਨ ਕਈਆ ਕਿਸ ਸਾਈਂ ਬਾਝੋਂ ਆਪਣੇ ਵੇਦਨ ਕਈਏ ਕਿਸ ਇਹ ਤਕਲੀਫ ਕਿਹਨੂੰ ਦਸੀ ਆਪਣੇ ਸਾਈਂ ਬਿਨਾ ਦੁਨੀਆ ਤਾਂ ਮਜ਼ਾਕ ਕਰਦੀ ਹੈ ਜੇ ਦੁਨੀਆ ਨੂੰ ਗੱਲ ਕਹਿੰਦੇ ਕਦੇ ਦਾ ਪਾਗਲ ਪ੍ਰੀਤ ਸ਼ੱਕਰ ਤਾਂ ਉਹਨਾਂ ਦੀ ਬਾਹਰ ਪਈ ਆ ਕਹਿੰਦੇ ਸ਼ੱਕਰ ਪੇਸ ਕਿਤੇ ਸ਼ੱਕਰ ਤਾਂ ਮਿੱਠੀ ਹੈ ਉਹਨਾਂ ਦੀ ਸ਼ੱਕਰ ਬਾਹਰ ਹੈ ਫਰੀਦ ਦੀ ਸ਼ੱਕਰ ਅੰਦਰ ਹੈ ਫਰੀਦ ਦੀ ਸ਼ੱਕਰ ਹੋਰ ਹੈ ਇਹਨਾਂ ਦੀ ਸ਼ੱਕਰ ਹੋਰ ਹੈ ਸ਼ੱਕਰ ਖੰਡ ਨਵਾਤ ਗੁੜ ਆਖਿਓ ਮਾਜਾ ਦੁੱਧ ਸਭੇ ਵਸਤਾਂ ਮਿੱਠੀਆਂ ਰੱਬ ਨਾ ਪੁੱਛਣ ਤੋਂ ਦੁਬਾਰ ਵਾਲੀਆਂ ਮਿੱਠੀਆਂ ਵਸਤਾਂ ਜ਼ਰੂਰ ਨੇ ਪਰ ਉਹਦਾ ਜਿਹੜਾ ਮਿੱਠਾ ਹੈ ਨਾ ਸ਼ੱਕਰ ਜਿਹੜੀ ਉਹ ਸ਼ੱਕਰ ਹੈ ਰੱਬ ਸ਼ੱਕਰ ਹੈ ਉਹ ਰੂਹ ਨੇ ਪਹੁੰਚਦਾ ਇਹ ਮਿੱਠੇ ਦੀ ਉਹਨੂੰ ਪਹੁੰਚਦਾ ਉਹ ਮਿੱਠਾ ਹੋਰ ਹੈ ਇਹ ਮਿੱਠਾ ਹੋਰ ਹੈ ਇਹ ਜੀਵ ਨੂੰ ਮਿੱਠਾ ਲੱਗਦਾ ਹੈ ਇਹ ਮਾਇਆ ਦਾ ਮਿੱਠਾ ਸਰੀਰ ਮਾਇਆ ਦੇ ਸਰੀਰ ਨੂੰ ਮਿੱਠਾ ਲੱਗਦਾ ਹੈ ਇਹ ਮਨ ਨੂੰ ਮਿੱਠਾ ਲੱਗਦਾ ਹੈ ਮਨ ਮਾਇਆ ਦੇ ਫਸਿਆ ਨਾ ਮਨ ਮਨ ਕੀ ਹੈ ਮਨ ਹੰਕਾਰੀ ਹੈ ਨਾਮ ਦਾ ਵਿਰੋਧੀ ਹੈ ਨਾਮ ਦਾ ਵਿਰੋਧ ਮਨ ਕਰ ਰਿਹਾ ਹੈ ਨਾਮ ਵਿੱਚ ਮਨ ਦੀ ਮੌਤ ਹੈ ਸ਼ਬਦ ਵਿੱਚ ਗੁਰਬਾਣੀ ਦੇ ਉਪਦੇਸ਼ ਵਿੱਚ ਮਨ ਦੀ ਮੌਤ ਹੈ ਮਨ ਨੂੰ ਕਦੋਂ ਚੰਗਾ ਲੱਗਿਆ ਜਿਹਦੇ ਵਿੱਚ ਮੌਤ ਹੈ ਉਹਦੀ ਸ਼ੱਕਰ ਵਿਸਤਾ ਹੋਗੀ ਗੁਰਬਾਣੀ ਵਿਸਤਾ ਹੋਗੀ ਮਨ ਨੂੰ ਮਨ ਦੀ ਮੌਤ ਹੈ ਉਹਦੇ ਵਿੱਚ ਮਨ ਦਾ ਵਿਰੋਧ ਕਰਦੀ ਹੈ ਵਿਰੋਧ ਕਰਨ ਵਾਲੀ ਗੱਲ ਚੰਗੀ ਨਹੀਂ ਲੱਗਦੀ ਹੁੰਦੀ ਕੌੜੀ ਲੱਗਦੀ ਹੁੰਦੀ ਹੈ ਕਿਸੇ ਨੂੰ ਗਲਤ ਰਸਤੇ ਤੋਂ ਰੋਕੀਏ ਗਲਤ ਰਸਤੇ ਤੋਂ ਰੋਕਣ ਵਾਸਤੇ ਉਹ ਚੰਗਾ ਉਪਦੇਸ਼ ਦਈਏ ਉਹ ਚੰਗੀ ਗੱਲ ਕਹੀਏ ਗਲਤ ਰਸਤੇ ਤੋਂ ਮੋੜੀਏ ਉਹਨੂੰ ਚੰਗਾ ਨਹੀਂ ਲੱਗਦਾ ਚੰਗੀ ਗੱਲ ਵੀ ਉਹਨੂੰ ਜ਼ਹਿਰ ਵਰਗੀ ਲੱਗਦੀ ਹੈ ਆਹੀ ਗੱਲ ਹੈ ਬਸ ਗੁਰਬਾਣੀ ਸਾਨੂੰ ਪ੍ਰੇਰਦੀ ਹੈ ਭਵ ਸਾਗਰ ਚੋਂ ਬਾਹਰ ਕੱਢਣ ਨੂੰ ਤੇ ਦੁਨੀਆ ਨੂੰ ਜ਼ਹਿਰ ਵਰਗੀ ਲੱਗਦੀ ਹੈ ਆ ਕੁਝ ਸੰਸਾਰ ਦੇ ਵਿੱਚ ਫਰੀਦ ਮਹਿਸੂਸ ਕਰ ਲਿਆ ਬੇ ਸਾਈਂ ਬਾਝੋਂ ਆਪਣੇ ਆਪਣੇ ਸਾਈਂ ਤੋਂ ਬਿਨਾ ਕਿਹਨੂੰ ਗੱਲ ਦੱਸਣਾ ਦੁਨੀਆ ਨੂੰ ਇਹ ਸ਼ੱਕਰ ਚੰਗੀ ਲੱਗਦੀ ਹੈ ਨਾਮ ਕੌੜਾ ਲੱਗਦਾ ਤੇ ਮੈਨੂੰ ਨਾਮ ਮਿੱਠਾ ਲੱਗਦਾ ਤੇ ਇਹ ਜਿਹੜੀ ਹੈ ਸ਼ੱਕਰ ਹੈ ਕੌੜੀ ਲੱਗਣੀ ਚਾਹੀਦੀ ਹੈ ਸੰਸਾਰ ਸਹਿਮਤ ਨਹੀਂ ਇਸ ਗੱਲ ਨਾਲ ਮੇਰੀ ਸੰਸਾਰ ਨਹੀਂ ਸਹਿਮਤ ਸੰਸਾਰ ਦਾ ਟੇਸਟ ਔਰ ਭਗਤਾਂ ਦਾ ਟੇਸਟ ਅਡੋਡ ਹੁੰਦਾ ਇੱਥੇ ਆ ਕੇ ਰਸਤਾ ਹੀ ਪੜ ਜਾਂਦਾ ਇਸ ਪੈਰ ਤੋਂ ਭਗਤ ਪਿੱਛੇ ਮੁੜ ਜਾਂਦੇ ਨੇ ਸੰਸਾਰ ਅੱਗੇ ਚਲੇ ਜਾਂਦਾ ਸੰਸਾਰ ਮੌਤ ਦੇ ਰਸਤੇ ਜਾ ਰਿਹਾ ਜਮ ਕੇ ਮਾਰਗ ਜਾ ਰਿਹਾ ਸੰਸਾਰ ਜਮ ਕਾ ਮਾਰਗ ਹੈ ਜਿਹਨੇ ਹਰ ਕੇ ਮਾਰਗ ਜਾਣਾ ਉਹਨੂੰ ਅਬਾਊਟ ਟਰਨ ਹੋਣਾ ਪੈਣਾ ਤੋਂ ਪਿੱਛੇ ਨੂੰ ਜਾਣਾ ਪੈਣਾ ਵਾਪਸ ਜਾਣਾ ਪੈਣਾ ਜਿੰਨਾ ਮਾਇਆ ਜਾ ਵੜੇ ਅੱਗੇ ਸਮੁੰਦਰ ਦਾ ਕਿਨਾਰਾ ਦੀਂਦਾ ਹੀ ਨਹੀਂ ਉਹ ਤੈਰਦੇ ਜਾਂਦੇ ਨੇ ਲਹਿਰਾਂ ਮੂਰੇ ਤੇ ਉੱਠਦੀਆਂ ਨੇ ਵੱਡੀਆਂ ਵੱਡੀਆਂ ਉਹ ਪਿੱਛੇ ਮੁੜਿਆ ਕਿਨਾਰੇ ਤੇ ਆ ਗਿਆ ਵੇ ਮਰਨਗੇ ਸਾਰੇ ਇਹ ਸਾਰੇ ਮਰਨਗੇ ਤੂੰ ਮੁੜਿਆ ਪਿੱਛੇ ਤੇ ਜਿਹਨੇ ਕਿਨਾਰਾ ਲੈਣਾ ਨਾ ਉਹ ਪਿੱਛੇ ਮੁੜਿਆ ਵਾਪਸ ਆ ਗਿਆ ਮਾਇਆ ਦੇ ਰਸਤੇ ਤੋਂ ਵਾਪਸ ਆ ਗਿਆ ਉਹ ਤਾਂ ਮੌਤ ਦਾ ਰਸਤਾ ਤਾਂ ਸਾਈਂ ਨੇ ਕਿਹਾ ਤੂੰ ਵਾਪਸ ਆ ਜਾ ਜਾਂ ਸਾਈਂ ਨੂੰ ਕਿਹਾ ਨਾ ਵੇਦ ਨੂੰ ਕਹਿੰਦਾ ਤੂੰ ਵਾਪਸ ਆ ਜਾ ਮਰਨ ਇਹਨਾਂ ਨੂੰ ਇਹ ਮੇਰੀ ਆਵਾਜ਼ ਤਾਂ ਸਾਈਓ ਮਾਰ ਰਿਹਾ ਪਿੱਛੋਂ ਉੜਿਓ ਉਹ ਆਵਾਜ਼ ਤਾਂ ਸਾਈ ਦੀ ਉਹ ਸਾਈਓ ਦੱਸ ਰਿਹਾ ਕਿ ਮੌਤ ਹੈ ਹੋਰ ਕੌਣ ਦੱਸ ਰਿਹਾ ਹਾਂਜੀ